ચાલો ગામા ગામા દબ્બુર ગોડે ਕੁੜੀਆਂ ਦੀ ਤਾਂ ਸੋਚ ਹੁੰਦੀ ਯਾਰੀ ਵਿੱਚ ਚੀਟ ਦੀ ਪਰ ਸਾਡੀ ਯਾਰੀ ਜਿਵੇਂ ਰੋਡ ਕੰਕਰੀਟ ਦੀ ਪੂਰੇ ਤੀਹਾਂ ਦਾ ਪਵਾ ਕੇ ਦਿਲ ਚੱਕ ਲਈਏ ਵੀ ਕਲਾ ਬੇਬੇ ਕਹਿੰਦੀ ਹਟਣਾ ਨਹੀਂ ਜਿੰਨਾ ਮਰਜੀ ਮੈਂ ਲਾਂ ਮੰਮੀ ਹੁੰਦੀ ਜਾਂਦੀ ਐ ਲਿਸਟ ਯਾਰੋਂ ਨਾਈ ਦੀ ਸੌਦੇ ਨਾਲ ਮਹਿੰਗੀ ਕਦੇ ਐਨਕ ਨਹੀਂ ਲਾਈ ਦੀ ਆਈ ਉੱਤੇ ਆ ਗਏ ਜਦੋਂ ਹਿੰਡ ਨਹੀਂ ਉਹ ਛੱਡਣੀ ਹੋ ਬਾਕੀ ਜੋ ਮਰਜੀ ਹੁੰਦਾ ਹੋ ਜਵੇ ਵੀਰੇ ਪਰ ਗਾਲ ਨਹੀਂ ਕੱਢਣੀ ਐ ਨਾ ਹੋਵੇ ਰੋਜ਼ ਗੇੜੇ ਹੁੰਦੇ ਸ਼ਹਿਰ ਦੇ ਸਾਰਾ ਦਿਨ ਵਾਲਾਂ ਵਿੱਚ ਹੱਥ ਰਹਿੰਦੇ ਫੇਰਦੇ ਕਈ ਨੇ ਸ਼ਰਾਬੀ ਕਈ ਯਾਰ ਜਿਮ ਵਾਲਿਆ ਕਈ ਨੇ ਸ਼ਰੀਫ ਕਈ ਬਾਲੀ ਮੇਰੇ ਸਾਇਆ ਹੁਸਨ ਬਥੇਰਾ ਖੁਸ਼ ਹੋਈਏ ਦੇਖ ਦੇਖ ਕੇ ਮੱਲ ਮੱਲੀਆਂ ਗਲੋ ਸਾਡੇ ਵੇਸ ਤੇ ਪੂਰੀਏ ਮੋਗੇ ਨੂੰ ਸਾਨੂੰ ਰਾਤ ਪੈਂਦੀ ਬੱਦਣੀ ਸਾਨੂੰ ਰਾਤ ਪੈਂਦੀ ਬੱਦਣੀ ਓ ਬਾਕੀ ਜੋ ਮਰਜ਼ੀ ਹੁੰਦਾ ਹੋ ਜਵੇ ਵੀਰੇ ਪਰ ਗਾਲ ਨਹੀਂ ਕੱਢਣੀ ਪਰ ਗਾਲ ਨਹੀਂ ਕੱਢਣੀ ਨਕਲੀ ਬ੍ਰੈਂਡ ਪਾਉਂਦੇ ਪਹਿਲੀ ਪਹਿਲੀ ਕਾਪੀਆਂ ਐਵੇਂ ਹੀ ਨਜ਼ਾਇਜ਼ ਦਿੰਦੇ ਰਹੀਦਾ ਏ ਸਾਪੀਆਂ ਔਖੇ ਵੇਲੇ ਕੰਮ ਦਾ ਪਲਾਨ ਹੈ ਬਣਾਇਆ ਜੀ ਜਦੋਂ ਪੈਸੇ ਘਟੇ ਆਟੋ ਵਾਲਾ ਸਾਡਾ ਤਾਇਆ ਜੀ ਭਾਂਡੇ ਪੂੰਡੇ ਮਾਜ ਉਹ sorry sorry sorry sorry bunk bunk ਮਾਰ ਕੇ ਪੜਾਈਆਂ ਸਭ ਕੀਤੀਆਂ ਮੋਢੇ ਤੇ ਕਪਾਰਟਮੈਂਟ ਵਾਲੀਆਂ ਨੇ ਪੀਤੀਆਂ ਖੁਸ਼ੀ ਪਾਵੇਂ ਗਮੀ ਨਿਤ ਮੁਰਗੀ ਹੈ ਵੱਡਣੀ ਨਾ ਨਾ ਨਾ ਨਾ ਨਾ ਨਾ ਨਾ ਨਾ ਗਾਲ ਨਹੀਂ ਕੱਢਣੀ ਕੇ ਸੌ ਜਾਵਾਂ ਟੀਮ ਦੇ ਕਵਾਇਲ ਨੂੰ ਦਾੜੀ ਫੋਲੋ ਕਰੇ ਪਰਮੀਸ਼ ਦੇ ਸਟਾਈਲ ਨੂੰ ਆ ਪੈਰਾ ਮੇਰਾ ਫੇਵਰੇਟ ਆ ਦਾ ਚਲੋ ਜੀ ਦੇਖ ਕੇ ਪੁਲਿਸ ਚੱਟ ਹੋ ਜਾਈਏ ਕਲਟੀ ਕਿਹੜੀ ਕੁੜੀ ਜਿਹੜੀ ਸਾਨੂੰ ਵੇਖ ਕੇ ਨਹੀਂ ਪਲਟੀ ਮਿਸ ਕਾਲਾਂ ਜੋਗੇ ਫੋਨ ਵਿੱਚ ਹੁੰਦੇ ਨੋਟ ਆ ਰੈੱਡ ਰੁੱਡ ਲਾਈਟਾਂ ਵਾਲੀ ਆਸ਼ਿਕਾਂ ਨੂੰ ਛੋਟਿਆ ਜਿੱਥੋਂ ਸਾਰੇ ਰੋਕਦੇ ਆ ਝੰਡੀ ਉੱਥੇ ਕੱਢਣੀ ਬਾਕੀ ਤੁਹਾਨੂੰ ਅੱਗੇ ਪਤਾ ਹੀ ਆ ਗਾਲ ਨਹੀਂ ਕੱਢਣੀ ਸੱਤੇ ਬਸ ਆਖਰੀ ਅੰਤਰਾ ਸੌਂ ਲੱਗੇ ਪਲੀਜ਼ ਇੱਕ ਹੋਰ ਮੈਂ ਕਿਹੜਾ ਨਿੱਤ ਗਾਉਣਾ ਧੱਕੇ ਨਾਲ ਖਾਇਆ ਗੀਤ ਯਾਰ ਵਿੱਕੀ ਗਿਲ ਤੋਂ ਸੀਰੀਅਸ ਹੋ ਕੇ ਲਿਖ ਦਿੱਤਾ ਉਹਨੇ ਦਿਲ ਤੋਂ ਗੋਲਡੀ ਤੇ ਸੱਤੇ ਕੋਲੋਂ 뮤직 ਬਣਾ ਲਿਆ ਜਿੱਥੋਂ ਤੱਕ ਆਉਂਦਾ ਸੀਗਾ ਥੋੜਾ ਬਹੁਤਾ ਗਾ ਲਿਆ ਹਾਂ ਬਣ ਗਈ ਗੱਲ ਲੱਗਿਆ ਦੇ ਚੰਗਾ ਸਿਰ ਮੱਥੇ ਪਰਵਾਣਿਆ ਮਾੜਾ ਲੱਗਿਆ ਤਾਂ ਕੀ ਹੱਲਣੀ ਮੇਰੀ ਜਾਣਿਆ ਅਗਲੇ ਗਾਣੇ 'ਚ ਆਪਾਂ ਐਂਡ ਕਰ ਛੱਡਣੀ ਹੋ ਬਾਕੀ ਜੋ ਮਰਜ਼ੀ ਹੁੰਦਾ ਹੋ ਜਵੇ ਵੀਰੇ ਕਮੈਂਟਾਂ 'ਚ ਗਾਲ ਨਹੀਂ ਕੱਢਣੀ ਪੈਂਦੀ ਆ ਫਿਰ ਤੱਕ ਚੈਂਪੀਅਨ ਚੰਗਾ ਫਿਰ ਅਗਲੀ ਵਾਰੀ ਚੈਂਪੀਅਨ